ਸ਼ਲੋਕ ਮਹੱਲਾ ਤੀਜਾ ਫਿਰ ਖੁਸ਼ੀਏ ਤਨ ਰਾਵੀਏ ਧਨ ਉਰ ਨਾਮ ਸ਼ਿੰਗਾਰ ਨਾਨਕ ਧਨ ਆਗੇ ਖੜੀ ਸੋਭਾਵੰਤੀ ਨਾਰ ਆਪਣੇ ਪਤੀ ਨਾਲ ਖੁਸ਼ ਹੋ ਰਹਿਣ ਵਾਲੀ ਤਨ ਰਾਵੀਏ ਇਹ ਇਸਤਰੀ ਹੈ ਆਪਣੇ ਪਤੀ ਨਾਲ ਇੱਕਮਿਕ ਸੁਭਾਅ ਹੈ ਤੇਰਾ ਤੇਰਾ ਕੋਈ ਮਤਭੇਦ ਨਹੀਂ ਉਹਦੇ ਨਾਲ ਰਵਿਆ ਹੋਇਆ ਉਹ ਹੁੰਦਾ ਜਿਹਦਾ ਮਤਭੇਦ ਨਾ ਹੋਵੇ ਜਿਨ੍ਹਾਂ ਦੀ ਦੁਆ ਦੀ ਬਣਦੀ ਹੋਵੇ ਬਹੁਤ ਬਣਦੀ ਹੋਵੇ ਖੁਸ਼ੀ ਵੀ ਉੱਥੇ ਹੀ ਆਊਗੀ ਰਾਵੀਏ ਵੀ ਉਹਨੂੰ ਕਹਿੰਦੇ ਨੇ ਠੀਕ ਹੈ ਆਪਾਂ ਫਿਰ ਖੁਸ਼ੀਏ ਪੜਾਂਗੇ ਜੀ ਖੁਸ਼ੀਏ ਤਾਂ ਫਿਰ ਉਲਟਾ ਹੋ ਜਾਊਗਾ ਅਰਥ ਖੁਸ਼ੀ ਖੁਸ਼ੀ ਠੀਕ ਹੈ ਜੀ ਤਨ ਉਰ ਨਾਮ ਜਿਹੜਾ ਤੇਰਾ ਹਿਰਦੇ 'ਚ ਨਾਮ ਹੈ ਉਹਦਾ ਸ਼ਿੰਗਾਰ ਹੈ ਕੀਤਾ ਹੋਇਆ ਤੇਰਾ ਹਿਰਦੇ ਵਿੱਚ ਜਿਹੜਾ ਨਾਮ ਹੈ ਨਾ ਅੰਤਰਾਤਮਾ ਦੀ ਆਵਾਜ਼ ਹੈ ਉਹਦਾ ਸ਼ਿੰਗਾਰ ਹੈ ਤੇਰਾ ਕੀਤਾ ਹੋਇਆ ਸਗਲ ਗੁਣਾ ਨਾਲ ਪਾਇਆ ਹੋਇਆ ਤੇਰੇ ਸਾਰੇ ਗੁਣੇ ਗੁਣ ਨੇ ਉਗੜਨੀ ਹੈ ਤੇਰੇ ਚ ਠੀਕ ਹੈ ਜੀ ਵੀ ਉਸ ਗੱਲ ਹਾਰ ਹੈ ਜਿਹੜਾ ਉਹੀ ਸ਼ਿੰਗਾਰ ਹੈ ਧੰਨ ਦਾ ਨਿਰਾਕਾਰੀ ਧੰਨ ਹੈ ਜੀ ਹਾਂਜੀ ਨਾਨਕ ਧੰਨ ਆਗੇ ਖੜੀ ਸ਼ੋਭਾਵੰਤੀ ਨਾਰ ਨਾਨਕ ਧੰਨ ਅੱਗੇ ਖੜੀ ਅੱਗੇ ਖੜੀ ਹੈ ਸ਼ੋਭਾਵੰਤੀ ਨਾਰ ਇਹਨੂੰ ਸ਼ੋਭਾਵੰਤੀ ਨਾਰ ਕਹਿੰਦੇ ਇਹ ਵਿਵੇਕ ਬੁੱਧੀ ਹੈ ਹੁਣ ਇਹ ਮੰਗੀ ਸੀ ਦੀਜਾ ਬੁੱਧ ਵਿਵੇਕਾ ਇਹ ਕਹਿੰਦੇ ਘਰ ਕੀ ਗੀਣ ਚੰਗੀ ਜਨ ਧੰਨਾ ਲੈਵੇ ਬੰਗੀ ਇਹੀ ਬੰਗੀ ਸੀ ਧੰਨੇ ਦੇ ਠੀਕ ਹੈ ਜੀ ਇਹ ਸੋਭਾ ਬੰਤੀ ਨਾਰ ਹੈ ਸੋਭਾ ਕਰਦੀ ਹੈ ਹੁਣ ਇਹ ਸੱਚ ਦੀ ਸੋਭਾ ਹੈ ਪਰਮੇਸ਼ਰ ਦੀ ਸੋਭਾ ਇਹੀ ਕਰ ਸਕਦੀ ਹੈ ਹਾਂਜੀ ਮਹੱਲਾ ਪਹਿਲਾ ਸਸੁਰੇ ਪਈਏ ਕੰਤ ਕੀ ਕੰਤ ਅਗੰਮ ਅਥਾ ਨਾਨਕ ਧਨ ਸੁਹਾਗਣੀ ਜੋ ਭਾਵੇਂ ਵੇ ਪਰਵਾਹ ਭਾਵੇਂ ਸਸਰੇ ਹੋਵੇ ਸੌਰੀ ਰਹੇ ਭਾਵੇਂ ਇੱਥੇ ਰਹੇ ਐਸ ਲੋਕ ਚ ਹੋਵੇ ਚਾਹੇ ਪਰਲੋਕ ਚ ਰਹੇ ਜਿਹੜਾ ਲੋਕ ਹੈ ਨਾ ਇਹਨੂੰ ਪਈਏ ਕਹਿੰਦੇ ਨੇ ਉਹ ਕਿਹਦੀ ਹੈ ਕੰਤ ਕੀ ਉਹ ਸੱਚ ਦੀ ਹੈ ਸੱਚ ਨਾਲ ਜੁੜੀ ਰਹੂ ਖਸਮ ਕੀ ਹੈ ਸੱਚ ਸਭਨਾ ਦਾ ਖਸਮ ਹੈ ਉਹ ਸੱਚਿਆਰੀ ਹੈ ਸੱਚ ਤੋਂ ਬਿਲਕੁਲ ਡਿਗਦੀ ਨਹੀਂ ਥੜਕਦੀ ਨਹੀਂ ਸੱਚ ਦਾ ਬੱਲਾ ਨਹੀਂ ਛੱਡ ਸਕਦੀ ਸੱਚ ਤੋਂ ਬੇਮੁਖ ਨਹੀਂ ਹੋ ਸਕਦੀ ਸੋਚ ਵੀ ਨਹੀਂ ਸਕਦੀ ਸੱਚ ਤੋਂ ਬੇਮੁਖ ਹੋਣਾ ਸਾਡਾ ਪੱਲਾ ਛੱਡਣ ਬਾਰੇ ਸੋਚ ਵੀ ਨਹੀਂ ਸਕਦੀ ਅਕੰਤ ਅਗੰਮ ਅਥਾ ਸੱਚ ਦਾ ਅਗੰਮ ਬੁੱਧੀ ਤੋਂ ਪਰੇ ਅਥਾ ਹੈ ਨਾਨਕ ਤਨ ਸੁਹਾਗਣੀ ਜੋ ਭਾਵੈ ਬੇਪਰਵਾ ਉਹ ਤਨ ਸੁਹਾਗਣੀ ਜਿਹੜੀ ਬੇਪਰਵਾ ਪਰਮੇਸ਼ਰ ਨੂੰ ਭਾਜਵੇ ਜਵੇ ਉਹਦੇ ਦਰ ਤੇ ਪਰਵਾਨ ਚੜ ਜਵੇ ਹਾਂਜੀ ਇਹ ਤਨ ਵਿਵੇਕ ਬੁੱਧੀ ਵਾਸਤੇ ਹਾਂਜੀ ਠੀਕ ਹੈ ਜੀ ਨਾਨਕ ਤਨ ਸੁਹਾਗਣੀ ਜੋ ਭਾਵੈ ਬੇਪਰਵਾਹ ਪੌੜੀ ਤਖਤ ਰਾਜਾ ਸੋਭ ਹੈ ਜੇ ਤਖਤੈ ਲਾਇਕ ਹੋਈ ਜਿਨੀ ਸੱਚ ਪਛਾਣਿਆ ਸੱਚ ਰਾਜੇ ਸਈ ਤਖਤ ਰਾਜਾ ਸੋਭ ਹੈ ਜੇ ਤਖਤੇ ਲਾਇਕ ਹੋਈ ਰਾਜਾ ਬਣ ਕੇ ਤਖਤ ਤੇ ਉਸ ਨੂੰ ਬਹਿਣਾ ਚਾਹੀਦਾ ਜੇ ਉਹ ਬੈਠਣ ਦੇ ਕਾਬਿਲ ਹੋਵੇ ਜੇ ਰਾਜ ਕਰਨ ਦੇ ਕਾਬਿਲ ਹੋਵੇ ਜੇ ਨਾ ਕਾਬਲ ਹੋਵੇ ਪੁੱਤਲ ਪੁਤਲ ਪੈਦਾ ਹੋ ਜੂਗੀ ਰਾਜ ਵਿੱਚ ਕਟਾ ਵੱਡੀ ਪੈਦਾ ਹੋ ਜੂਗੀ ਮਾਹੌਲ ਖਰਾਬ ਹੋ ਜੂਗਾ ਉਹਨੂੰ ਬਹਿਣਾ ਹੀ ਨਹੀਂ ਚਾਹੀਦਾ ਉਹਨੂੰ ਆਪ ਨੂੰ ਵੀ ਖਤਰਾ ਪਬਲਿਕ ਨੂੰ ਵੀ ਖਤਰਾ ਤਖਤ ਰਾਜਾ ਸੋਭਾ ਹੈ ਜੇ ਤਖਤੇ ਲਾਇਕ ਹੋਈ ਲਾਇਕ ਨੂੰ ਹੀ ਬੈਠਣਾ ਚਾਹੀਦਾ ਲਾਇਕ ਨੂੰ ਬੈਠਣ ਦਾ ਹੁਕਮ ਹੈ ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸਹੀ ਜਿਨ੍ਹਾਂ ਨੇ ਸੱਚ ਨੂੰ ਪਛਾਣ ਲਿਆ ਅਸਲ ਦੇ ਵਿੱਚ ਰਾਜੇ ਉਹੀ ਨੇ ਸੱਚ ਰਾਜੇ ਅਸਲ ਦੇ ਵਿੱਚ ਦਰਅਸਲ ਰਾਜੇ ਉਹੀ ਨੇ ਸੱਚ ਨੂੰ ਪਛਾਣੇ ਤੇ ਬਿਨਾ ਇਨਸਾਫ ਨਹੀਂ ਕੀਤਾ ਜਾ ਸਕਦਾ ਜਿਉਂ ਨਹੀਂ ਕੀਤਾ ਜਾ ਸਕਦਾ ਜਿਹਨੂੰ ਸੱਚ ਦਾ ਗਿਆਨ ਨਹੀਂ ਉਹ ਰਾਜ ਕੀ ਕਰੂਗਾ ਉਹ ਨਹੀਂ ਰਾਜ ਕਰ ਸਕਦਾ ਹਾਂਜੀ ਇਹ ਭੂਪਤ ਰਾਜੇ ਨਾ ਆਖੀਐ ਦੂਜੇ ਭਾਏ ਦੁੱਖ ਹੋਈ ਕੀਤਾ ਕਿਆ ਹੈ ਜਿਸ ਜਾਣਦੇ ਬਿਲਮ ਨਾ ਹੋਈ ਭੂਪਤੀ ਨੇ ਉਹ ਧਰਤੀ ਦੇ ਮਾਲਕ ਨੇ ਰਾਜੇ ਕਹਿੰਦੇ ਨੇ ਆਪਣੇ ਆਪ ਨੂੰ ਤੇ ਭੂਪਿਤ ਰਾਜੇ ਨਾ ਆਖੀਆਂ ਨਾ ਇਹਨਾਂ ਨੂੰ ਰਾਜੇ ਨਹੀਂ ਕਹਿਣਾ ਚਾਹੀਦਾ ਭੂਪਤਾਂ ਨੂੰ ਦੂਜੇ ਪਾਏ ਦੁੱਖ ਹੋਈ ਇਹਨਾਂ ਦੇ ਅੰਦਰ ਤਾਂ ਮਾਇਆ ਦੀ ਭੁੱਖ ਹੈ ਸੱਚ ਦੀ ਭੁੱਖ ਨਹੀਂ ਹੈ ਝੂਠ ਦੀ ਭੁੱਖ ਹੈ ਅਰੇ ਦੁਖੀ ਰਹਿੰਦੇ ਨੇ ਇਹਨਾਂ ਨੂੰ ਉਹ ਭੁੱਖ ਹੈ ਜਿੱਤੋਂ ਦੁੱਖ ਪੈਦਾ ਹੁੰਦੇ ਨੇ ਸਗਲ ਸਿਰਸ ਕੋ ਰਾਜਾ ਦੁਖੀਆ ਕੀਤਾ ਕਿਆ ਕਿਆ ਸਲਾਹੀਏ ਜੋ ਕਿਰਤਾ ਪਰਮੇਸ਼ਰ ਦੀ ਉਹਦੀ ਕਿਆ ਬੜਾਈ ਕਰਦੀ ਹੈ ਪਰਮੇਸ਼ਰ ਦੀ ਕਿਰਤ ਦੀ ਜੋ ਪਰਮੇਸ਼ਰ ਨੇ ਬਣਾਇਆ ਹੈ ਉਹਦੀ ਵਡਿਆਈ ਕੀ ਕਰੀਏ ਜਿਸ ਜਾਣਦੇ ਬਿਲ ਬਣਾ ਹੋਈ ਇਹਨੂੰ ਤਾਂ ਨਾਸ ਹੁੰਦੇ ਨੂੰ ਕੋਈ ਚਿਰਵ ਨਹੀਂ ਲੱਗਦਾ ਜੋ ਕਿਰਤ ਕਿਰਤ ਤਾਂ ਨਾਸਵੰਤ ਹੈ ਨਾਸਵੰਤ ਦੀ ਵਡਿਆਈ ਕੀ ਕਰਦੀ ਨਾਸਵੰਤ ਦਾ ਗੁਣ ਗਾਇਨ ਕੀ ਕਰਨਾ ਨਾਸਵੰਤ ਵਿੱਚ ਤਾਂ ਔਗਣ ਨੇ ਤਾਂ ਨਾਸਵੰਤ ਹੈ ਔਗਣਾ ਨਾ ਨਾਸ ਹੁੰਦਾ ਸਭ ਕੁਝ ਨਾਸਵੰਤ ਹੈ ਉਹ ਜੀ ਚੌਗਣ ਨੇ ਹਾਂਜੀ ਠੀਕ ਹੈ ਜੀ ਕਿਰਤ ਦੀ ਨਹੀਂ ਸਲਾਉਣੀ ਕਰਤੇ ਨੂੰ ਸਲਾਉਣਾ ਹੈ ਜੀ ਕਰਤੇ ਨੂੰ ਸਲਾਉਣਾ ਕਰਤਾ ਚੇਤਨ ਹੈ ਫਿਰ ਚੜ ਹੈ ਹਾਂਜੀ ਨਿਹਚਲ ਸੱਚਾ ਏਕ ਹੈ ਗੁਰਮੁਖੀ ਬੂਝੈ ਸੋ ਨਿਹਚਲ ਹੋਈ ਨਿਹਚਲ ਹੈ ਜਿਹੜਾ ਢੋਲ ਹੈ ਸੱਚਾ ਉਹ ਤਾਂ ਇੱਕ ਹੈ ਜੇ ਇੱਕ ਹੈ ਤਾਂ ਢੋਲ ਹੈ ਜੇ ਦਾਲ ਹੈ ਫਿਰ ਨਹੀਂ ਢੋਲ ਏਕ ਹੈ ਗੁਰਮੁਖੀ ਬੂਝੈ ਸੋ ਨਿਹਚਲ ਹੋਈ ਜਿਹਨੇ ਗੁਰਮੁਖ ਨੇ ਗੱਲ ਬੁੱਝ ਲਈ ਉਹ ਆਪ ਵੀ ਢੋਲ ਹੋ ਗਿਆ ਇੱਕ ਹੋ ਗਿਆ ਜਿਹਨੂੰ ਸੋਝੀ ਆ ਗਈ ਇਸ ਗੱਲ ਦੀ ਕਿ ਇੱਕ ਕੀ ਹੈ ਅਡੋਲ ਕਿਵੇਂ ਹੁੰਦਾ ਹੈ ਉਹ ਬੁੱਝ ਕੇ ਆਪ ਇੱਕ ਹੋ ਗਿਆ ਰੋਲ ਹੋ ਗਿਆ ਆਪ ਵੀ ਉਹ ਜਿਹਾ ਜਾਈ ਹੋ ਗਿਆ ਜਿਹਨ ਜਾਣਿਆ ਸੁੱਤੀ ਸੀ ਜਿਹਾ ਠੀਕ ਹੈ ਜੀ ਇੱਥੇ 6ਵੀਂ ਪੌੜੀ ਦੀ ਸਮਾਪਤੀ ਹੈ ਜੀ